ਜਿਹੜੇ ਸਾਧ ਸੰਗਤ ਦੀ ਜਾ ਕੇ ਨਿੰਦਿਆ ਕਰਦੇ ਨੇ ਸਮਝ ਲਓ ਉਹਨਾਂ ਦੇ ਦੋ ਔਗਣ ਨੇ ਕਿਹੜਾ ਕਿਹੜਾ ਉਹ ਭਾਵੇਂ ਨਾਮਕਾਰ ਜਾਂ ਦਸਾਂ ਪਾਸ਼ੇ 12 ਪਾਸ਼ੇ ਨੂੰ ਮੰਨਣ ਵਾਲਾ ਹੋਵੇ ਤੇ ਭਾਵੇਂ ਦਸਾਂ ਨੂੰ ਵਾਲਾ ਹੋਵੇ ਭਾਵੇਂ ਨਿਰੰਕਾਰ ਜਾਂ ਕਿਸੇ ਵੀ ਮਤਲਬ ਨਾਲ ਤਲਕ ਰੱਖਦਾ ਹੋਵੇ ਦਾ ਬੰਦਿਆਂ ਨੂੰ ਸਤ ਸੰਗਤ ਚੰਗੀ ਨਹੀਂ ਜੇ ਭਾਈ ਗੁਰਦਾਸ ਦੇ ਕਹਿਣ ਅਨੁਸਾਰ ਕਹਿੰਦੇ ਨੇ ਨਿੰਦਕ ਤੇ ਨਾਮ ਵੀ ਹੋਣੇ ਬੰਦੇ ਜਿਹੜੇ ਨੇ ਉਹ ਸਾਧ ਸੰਗਤ ਜਾ ਕੇ ਨਿੰਦਿਆ ਉਹ ਖਿਆਲ ਨਹੀਂ ਰਾਦੀ ਕੂੜਿਆਰਾ ਤੋਂ ਨਾ ਉਹ ਉੱਥੇ ਜਾਣਗੇ ਜਿੱਥੇ ਹਾਵ ਭਾਵ ਨਾਲ ਲੜਕੀਆਂ ਨੱਚਦੀਆਂ ਹੋਣਗੀਆਂ ਜਿੱਥੇ ਉਹਦਾ ਕਰੈਕਟਰ ਨਾਸ ਹੋ ਜਾਏਗਾ ਜਿੱਥੇ ਉਹਨੂੰ ਨਰਕਾ ਵੀ ਸਮਝੋ ਟਿਕਟ ਮਿਲੇਗੀ ਆਪਣਾ ਧਨ ਖਰਾਬ ਕਰੇਗਾ ਆਪਣੀ ਜ਼ਿੰਦਗੀ ਬਰਬਾਦ ਕਰੇਗਾ ਦਰਗਾਹ ਵਿੱਚ ਜਿੱਥੋਂ ਦਾ ਮੂੰਹ ਕਾਲਾ ਕੀਤਾ ਜਾਏਗਾ ਉੱਥੇ ਜਾ ਕੇ ਰਾਜੀ ਲੇਕਿਨ ਜਿੱਥੇ ਆਉਣ ਕਰਕੇ ਮੇਰੇ ਦਰਦਾ ਕਹੇ ਨਾ ਕੋਉ ਤੇ ਆਓ ਬੈਠ ਆਦਰ ਸੁਭ ਦੇਈ ਉੱਥੇ ਜਿਹੜਾ ਨਾਂ ਆਏਗਾ ਸਮਝ ਲਓ ਨਿਤਕ ਤੇ ਮਾਨ ਨਾਮ ਤੋਂ ਦੋ ਬੰਦੇ ਉੱਥੇ ਪਰਮਾਨੰਦ ਦੇ ਮੇਰੇ ਪਾਈ ਜੀ ਚੰਦਰੇ ਕਾ ਕਪੂਰ ਨਾ ਚਖਈ ਦੁਰਗੰਧ ਸੁਖਾਵੇ ਕਾ ਵੇਖਿਆ ਜਿਹੜਾ ਸਿਆਣਾ ਬੜਾ ਹੁੰਦਾ ਪਰ ਖਾਂਦਾ ਕੀ ਏ ਪਤਾ ਹੀ ਤੁਹਾਨੂੰ ਉਹਦਾ ਖਾਣਾ ਕੀ ਹੈ ਸਰਵਰ ਦੇ ਵਿੱਚੋਂ ਹੰਸ ਰਹਿੰਦਾ ਤਾ ਜਿਹੜਾ ਡੱਡੀਆਂ ਖਾਂਦਾ ਹਰ ਜਿਹੜਾ ਮੂੰਹ ਤੇ ਮੋਤੀ ਦੇ ਦੇਖਾ ਮੱਖੀ ਜਿਹੜੀ ਹੈ ਨਾ ਮੱਖੀ ਐਡਾ ਸੁੰਦਰ ਸਰੀਰ ਹੁੰਦਾ ਸਾਰਾ ਸਰੀਰ ਛੱਡ ਕੇ ਬੈਠੀ ਕਿੱਥੇ ਆ ਜਾ ਕੇ ਮਹਾਰਾਜ ਜੀ ਬਾਣੀ ਹੁਕਮ ਹੈ ਕਹਿੰਦੇ ਨੇ ਪਾਪੀ ਪਦ ਬਨਾ ਪਾਵਈ ਪਾਪੀ ਨੂੰ ਭਗਤੀ ਚੰਗੀ ਨਹੀਂ ਲੱਗਦੀ ਹਰ ਪੂਜਾ ਨਾ ਸੁਹਾਏ ਹਰ ਦੀ ਪੂਜਾ ਚੰਗੀ ਨਹੀਂ ਲੱਗਦੀ ਮੱਖੀ ਚੰਦਨ ਪਰ ਹਰੈ ਚੰਦਨ ਤਾਂ ਨਹੀਂ बेटी ਤੇ ਜਹਾਂ बिघट तहां ਜਾਏ ਜੇ ਜ਼ਖਮ ਹੋਏਗਾ ਨਾ ਕਿਤਾ ਸੁੰਦਰ ਮੁਖ ਹੁੰਦਾ ਹੈ ਜਿਹਨੂੰ ਸਾਰੀ ਦੁਨੀਆ ਵੇਖਦੀ ਹੈ ਪੁਰਾਣਾ ਬੜਾ ਸੁੰਦਰ ਮਹਾਰਾਜ ਜੀ ਬਣਾਇਆ ਪਰ ਮੱਖੀ ਐਸੀ ਚੰਦਰੀ ਏ ਉਹਦੇ ਹੱਥ ਤੇ ਜਿੱਥੇ ਜ਼ਖਮ ਹੋਏਗਾ ਨਾ ਉਹ ਫਾਹ ਛੱਡ ਕੇ ਤੇ ਗੰਦੇ ਥਾਂ ਜ਼ਖਮ ਤੇ ਜਾ ਕੇ ਬਹਿ ਗਈ ਉਹ ਗੰਦ ਵਾਲੇ ਥਾਂ ਧਾਰੇ ਥਾਂ ਜਾ ਕੇ ਬਹਿ ਸੋ ਪਾਪੀ ਪੁਰਖ ਨੂੰ ਸਤ ਸੰਗਤ ਨਹੀਂ ਚੰਗੀ ਲੱਗਦੀ ਕਾਹ ਨੂੰ ਇਸੇ ਤਰ੍ਹਾਂ ਹੋ ਚੰਗਾ ਨਹੀਂ ਲੱਗਦਾ ਚੰਦਨ ਨਹੀਂ ਚੰਗਾ ਲੱਗਦਾ ਕਪੂਰ ਨਹੀਂ ਚੰਗਾ ਲੱਗਦਾ ਤੇ ਸੁਖਾਵਾ ਸੁਖ ਕਿੱਥੇ ਹੁੰਦਾ ਜਿੱਥੇ ਗੰਦਗੀ ਵਿਸ਼ੇ ਧਾਂ ਜਾ ਕੇ ਦੋ ਆਪਣੀ ਚੁੰਝ ਮਾਰਦਾ ਕਪੂਰ ਨਾ ਚੱਕਿਆ ਦੁਰਨਾ ਸੁਖਾਵਾ ਆਤੀ ਨੀਰ ਨੂੰ ਆਲੀਆ ਸਿਰ ਸਾਰਿਉ ਹਾਥੀ ਨੂੰ ਬੜੇ ਪਵਿੱਤਰ ਜਲ ਨਾਲ ਇਸ਼ਨਾਨ ਕਰਾ ਦਿਓ ਤੇ ਆਪ ਤੁਸੀਂ ਕਰਾ ਦਿਓ ਤੇ ਇੱਕ ਮਿੰਟ ਵਿੱਚ ਫਿਰ ਉਹ ਸਿਰ ਦੇ ਵੇ ਖੇ ਪਾਉਣ ਲੱਗਦਾ ਹੈ ਵੇ ਤੁਮੇ ਅੰਮ੍ਰਿਤ ਸਿੰਘਿਆ ਕੋਲੇ ਤਨਾ ਜਾਵਾ ਮਾਰੇ ਨੇ ਬਾਣੀ ਲਿਖਿਆ ਕਹਾ ਸੁਆਣ ਦਾ ਸਿਮਰਤ ਸੁਣਾਏ ਕਿ ਆਜੇ ਕੁੱਤੇ ਨੂੰ ਸਿਮਰਦੀਆਂ ਸੁਣਾ ਦਿੱਤੀਆਂ ਤੇ ਕਹਾ ਸਾਖਤ ਮੈਂ ਹਰ ਗੁਣ ਗਾਏ ਕੀ ਉਹ ਪੁਰਖ ਨੂੰ ਸਮਝੋ ਹਰੀ ਗੁਣ ਸੁਣਾ ਕੇ ਦਿੱਤੇ ਕਹਿੰਦੇ ਨੇ RAM RAM RAM ਰਮੇ ਰਮ ਰਈਆ ਪਰ ਸਾਤਕ ਤੋਂ ਭੂਲ ਨਾ ਕੇ ਜਾਏ ਕਿਉਂ ਜੀ ਕਹਿੰਦੇ ਨੇ ਅੰਮਤ ਲਾਲਾ ਨੀਮ ਸਜਾਈ ਕੌੜਾ ਪੰਨ ਪਾਉਗਾ ਨੀਮ ਨੂੰ ਅੰਮ੍ਰਿਤ ਲੈ ਕੇ ਵੀ ਖਿੱਚ ਦਿਓ ਨਾ ਤੇ ਫੇਰ ਉਹਦੀ ਕਿਰਤਨ ਤਾਂ ਵੀ ਨਹੀਂ ਜਾਂਦੀ ਇਸ ਵਾਸਤੇ ਭਾਈ ਗੁਰਦਾਸ ਜੀ ਕਹਿ ਰਹੇ ਨੇ ਕਿ ਤੁਮੇ ਅੰਮ੍ਰਿਤ ਖਿੱਚੀਏ ਕੋੜੇ ਤਨਾ ਜਾਂਦਾ ਅੰਮ੍ਰਿਤ ਵੀ ਖਿੱਚ ਦਈਏ ਤੇ ਕੋੜੇ ਤਨ ਨਹੀਂ ਜਾਂਦੀ ਸਿੰਬਲ ਦੇਖਿਆ ਜੀ ਨਾ ਰੁੱਖ ਰੋਜ਼ ਆਖਾ ਦੀਵਾਰ ਤੇ ਪੜਦੇ ਹੋ ਸਿੰਬਲ ਰੁੱਖ ਸਰਾਏਰਾ ਸਿੰਬਲ ਰੁੱਖ ਕਿਸ ਤਰ੍ਹਾਂ ਦਾ ਸਰਾਏਰਾ ਬਹੁਤ ਉੱਚਾ ਤੇ ਸਰਜੀ ਪੀਰ ਵਰਗਾ ਸਿੱਧਾ ਸਿੰਬਲ ਰੁੱਖ ਸਰਾਏਰਾ ਪੀਰ ਵਰਗਾ ਸਿੱਧਾ ਹੈ ਉਹ ਸਿੰਬਲ ਰੁੱਖ ਅਬ ਧੀਰ ਬੜਾ ਉੱਚਾ ਹੈ ਅਬ ਮੋਟ ਬੜਾ ਮੋਟਾ ਹੈ ਉਹ ਆਵੇ ਆਖ ਕਰ ਉਹ ਤੋਤੇ ਜਿਹੜੇ ਹੁੰਦੇ ਨੇ ਆਸ ਕਰ ਜਾਏ ਰਾਸੇ ਜਾਂ ਫਿਰ ਸਿੰਪਲ ਦੇਖ ਸੁਆ ਬਿਗਸਾਣਾ ਤੇ ਅੰਤ ਕੀ ਬਾਰ ਮੂਆ ਲਪਟਾਣਾ ਕਈ ਜਦ ਨੇ ਮਰ ਜਾਂਦੇ ਨੇ ਤੇ ਕਈ ਵੇਖ ਹੀ ਤੁਰ ਜਾਂਦੇ ਹੋਣਗੇ ਜਾਏ ਰਾਸੇ ਕਿਉਂ ਰਾਸੇ ਜਾਂਦੇ ਨੇ ਅਗੇ ਕਹਿੰਦੇ ਨੇ ਕਿਤ ਕਿਉਂ ਰਾਸੇ ਜਾਂਦੇ ਨੇ ਹਰ ਫਿਕੈ ਫੁੱਲ ਬਕ ਬਕੇ ਤੇ ਕੰਮ ਨਾ ਆਵਣ ਪੱਤ ਇਹ ਹੋਰੀ ਹੁੰਦੀ ਇਥੋਂ ਸਮਝੋ ਸਿਫਤ ਕਹਿੰਦੇ ਨੇ ਗੁਰਮਖੋ ਮਿੱਠਤ ਨੀ ਨਾਨਕਾ ਮੇਰਾ ਗੁਰੂ ਨਾਨਕ ਕਹਿ ਰਿਹਾ ਮਿੱਠਤ ਤੇ ਨੀਵਨਾ ਮਿਠਾਸ ਤੇ ਨਿਰਮਾਨਤਾ ਇਹ ਦੋ ਚੀਜ਼ਾਂ ਨੇ ਨਾ ਇਹ ਗੁਰ ਚ ਵੀ ਆਈਆਂ ਤੱਤ ਗੁਣਾ ਤੇ ਆਈਆਂ ਦਾ ਤੱਤ ਕੱਢ ਲਿਆ ਜਾਏ ਨਾ ਇਹ ਦੋ ਗੁਣ ਹਨ ਜਿਹੜਾ ਮਿੱਠਾ ਬੋਲਦਾ ਤੇ ਨਿਉ ਤੇ ਕਰਦਾ ਸ਼ੁਭ ਗੁਣਾ ਦਾ ਤੱਤ ਕੱਢ ਲਈਏ ਤੇ ਚੰਗਿਆਈਆਂ ਦਾ ਤੱਤ ਕੱਢ ਲਈਏ ਤੇ ਇਹ ਬਾਕੀ ਕੀ ਜਿਹਦੇ ਤੇ ਸੰਸਾਰ ਜਿਹੜਾ ਮਿੱਠਤ ਨੀਵੀ ਇਹ ਦੋ ਚੀਜ਼ਾਂ ਦੇ ਵਿੱਚ ਹੋਣਗੀਆਂ ਚੰਗਾ ਗੁਣਾ ਦਾ ਤੱਤ ਕੱਢਿਆ ਸਮਝੋ ਇਸ ਦੇ ਵਿੱਚ ਆ ਕੇ ਸਤਿਗੁਰਾਂ ਨੇ ਸਾਥ ਇਹ ਵੀ ਕਹਿੰਦੇ ਨੇ ਕਹੀ तरह का मन मुख लिखा ता कह के काश ही कह रहे हैं कि सिमर रुख फरेविए फल हाथ ना आवे ते फिर कहते ने अन्ना आगू जे थिए सब साथ मुहावे आखिरी पंक्ति कहते ਨਾਮ ਵਿਹੂਨ ਨੂੰ ਸਤ ਸੰਗਤ ਚੰਗੀ ਨਹੀਂ ਮਿਲਦੀ ਉਹਦਾ ਮਨ ਮਲੀਨ ਹੁੰਦਾ ਹੈ ਇਸ ਵਾਸਤੇ ਉਹਨੂੰ ਉਹ ਚੰਗੀ ਮਿਲਦਾ ਸੋ ਸਾਧ ਸੰਗਤ ਵਿੱਚ ਉਹ ਆਉਂਦੇ ਨੇ ਜਿਨ੍ਹਾਂ ਦਾ ਆਤਮਾ ਸ਼ੁੱਧ ਹੁੰਦਾ ਹੈ ਉਹ ਚੋਰੀ ਵੀ ਜਾਂਦੇ ਨੇ ਉਹਨਾਂ ਨੂੰ ਘਰੋਂ ਕੁੱਟ ਵੀ ਪੈਂਦੀ ਏ ਉਹਨਾਂ ਨੂੰ ਪਤਾ ਹੁੰਦਾ ਕਿ ਜੇ ਸਾਨੂੰ ਕਿ ਜਿਸ ਤਰ੍ਹਾਂ ਚੋਰੀ ਸਿਨੇਮਾ ਜਾਂਦੀ ਹੈ ਕਿ ਚੋਰੀ ਖੋਟਾ ਕੰਮ ਕਰਦੇ ਹੋ ਕਿ ਨਹੀਂ ਵਿਚਾਰ ਕਰਨੇ ਅਸੀਂ स्त्रियां करदियां ने पुरुष करदे हन खोदे कमसी करने चोरी करने पर अनक पर्दा में कमावे विकार के खिल में प्रकट हुए संसार गुरु तो नहीं निकाल सकते वो खोटे कर्म से गुरु तो नहीं निकाल सकते बंदे को भावे असी निकाल लिए इस तरह वो खोटे कर्म असी करने सानू चंगा लगता तो सीधा खोटा काम करने वास्ते जा ਸਾਡਾ ਮਨ ਮਲੀਨ ਹੁੰਦਾ ਖੋਟੇ ਪਾਸੇ ਇਸ ਪਾਸੇ ਤੁਰਦੇ ਆ ਪਰ ਜਿਹਨਾਂ ਦਾ ਮਨ ਚੰਗਾ ਹੁੰਦਾ ਉਹ ਸਾਧ ਸੰਗਤ ਵਿੱਚ ਚੋਰੀ ਵੀ ਜਾਂਦੇ ਨਾ ਕਰ ਕਰਦੇ ਉਹਨਾਂ ਨੂੰ ਮੋੜ ਨਹੀਂ ਉਹ ਕਹਿੰਦੇ ਨੇ ਤੁਸੀਂ ਜੋ ਮਰਜ਼ੀ ਕਰ ਲਓ ਮੈਂ ਇਧਰੋਂ ਹਟਣਾ ਨਹੀਂ ਭਾਈ ਗੁਰਦਾਸ ਜੀ ਲਿਖਦੇ ਉਹ ਕਹਿੰਦੇ ਨੇ ਦਸਵੀਂ ਉਹਨਾਂ ਦੀ ਵਾਰ ਜਿਹੜੀ ਹੈ ਨਾ ਉਹਦੇ ਵਿੱਚ ਇੱਕ ਪੌੜੀ ਲਿਖਦੇ ಕಲಿಯೇಗಲ್ಲ सुख राजे हरिचंद्र सुख रूप स्त्री सी हरिचंद्र देखा है अमीरी मालो दौलत को समझना कम लगा ही है सुख न ही बहुते कण खाते बहुते पैसे तो सुख नहीं देखना बहुत पैसे भी सुख देते सुख ना ही देखे निर्दनाटे नाटे वेखन सुख नहीं होता सुख ना ही बहुत देश प्रमाए ਭਰਮਾਂ ਨਾਲ ਧਨ ਕਮਾਉਣ ਨਾਲ ਬੜਾ ਕੁਝ ਮਾਰਾ ਲਿਖਦੇ ਨੇ ਇੱਥੇ ਤਰ੍ਹਾਂ ਨਹੀਂ ਸੁਖ ਕਹਿੰਦੇ ਨੇ ਘਰ ਵਿੱਚ ਸੁਖ ਇਸ ਤਰ੍ਹਾਂ ਹੁੰਦਾ ਅਮੀਰੀ ਮਾਲੋ ਦੌਲਤ ਕੋ ਸਮਝਣਾ ਕਮ ਨਿਗਾਹੀ ਹੈ ਜਹਾਂ ਦੋ ਦਿਲ ਰਹੇ ਮਿਲ ਕਰ ਵਹਾਂ ਹੀ ਬਾਦਸ਼ਾਹ ਜਿੱਥੇ ਆਪਣਾ ਸੁਖ ਰੂਪ ਇਸਤਰੀ ਕੇ ਸੁਖ ਰੂਪ ਪਤੀ ਆ ਨਾ ਉਸ ਘਰ ਵਿੱਚ ਕਹਿੰਦੇ ਨੇ ਜਿੱਥੇ ਪਤ ਪਤਨੀ ਦਾ ਜੋੜ ਤੇ ਉਹਨਾਂ ਦੀ ਆਪੋ ਦੀ ਗੱਲ ਨਹੀਂ ਬਾਦੀ ਉੱਥੇ ਹੋਰ ਨਰਕ ਦੀ ਲੋੜ ਨਹੀਂ ਫਿਰ ਨਰਕੋਂ ਤੋਂ ਵੱਡਾ ਕਿਹੜਾ ਹੁੰਦਾ ਜਿੱਥੇ ਇਸਤਰੀ ਦੇ ਪਤੀ ਦਾ ਆਪੋ ਚ ਤੋਰਨਾ ਹੋਵੇ ਕਹਿੰਦੇ ਨੇ ਸੁਖ ਰਾਜੇ ਹਰੀ ਚੰਦਰ ਕਾਰ ਸੁਖ ਤੇ ਸੁਖ ਰੂਪ ਇਸਤਰੀ ਤੇ ਫੇਰ ਮੈਂ ਕਦੀ ਅਰਥ ਕਰਾਂ ਸੁਖ ਰਾਜੇ ਹਰੀ ਚੰਦਰ ਕਾਰ ਨਾਲ ਸਤਾਰਾ ਲੋਚਨ ਰਾਣੀ ਤਾਰਾ ਲੋਚਨ ਸ੍ਰੇਸ਼ ਤਾਰਾ ਲੋਚਨ ਰਾਣੀ ਉਹਦੇ ਘਰ ਤੇ ਕੰਦੀ ਕੀ ਸੀ ਸਾਧ ਸੰਗਤ ਮਿਲ ਕੇ ਹਰ ਸੰਗਤ ਨੂੰ ਜਾ ਕੇ ਮਿਲ ਕੇ ਤੇ ਕੀਰਤਨ ਗਾਇਆ ਕਰਦੀ ਸੀ ਕੀਰਤਨ ਸੁਣਿਆ ਕਰਦੀ ਸੀ ਰਾਤੀ ਜਾਏ ਸੁਣੇ ਸਿਨੇਮਾ ਵਿੱਚ ਸੀ ਨਾ ਨਾ ਰਾਤੀ ਜਾਏ ਸੁਣੇ ਗੁਰੂ ਬਾਣੀ ਇਹ ਤਰੇ ਤੇ ਨਹੀਂ ਸਾਜੁਗ ਦੀ ਗੱਲ ਜੇ ਜਿਹੜੇ ਮੇਰੇ ਵੀਰ ਥੋੜਾ ਜਿਹਾ ਨੈਰੋ ਮਾਈਂਡਡ ਹੋ ਕੇ ਨਾ ਸੋਚਦੇ ਨਾ ਉਹਨਾਂ ਨੂੰ ਆਪਣਾ ਵਿਸ਼ਾਲ ਹਿੱਸਾ ਕਰ ਲੈਣਾ ਉਹ ਬੜਾ ਵੱਡਾ ਹਿੱਸਾ ਕਰਕੇ ਸੋਚਣ ਬੜਾ ਵਿਸ਼ਾਲ ਹਿੱਸਾ ਕਰਕੇ ਸੋਚਣ ਭਾਈ ਕਦੋਂ ਦੀ ਭਾਈ ਗੁਰਦਾਸ ਨੇ ਲਿਖੀ ਇਹ ਗੱਲ ਤੇ ਜਿਹੜੇ ਮੇਰੇ ਵੀਰ ਇਹ ਕਹਿੰਦੇ ਨੇ ਕਿ 1526 ਤੋਂ ਲਾ ਕੇ 1765 ਤੱਕ 239 ਸਾਲ ਹੀ ਗੁਰੂ ਹੋਣਾ ਨਾ ਪਹਿਲਾਂ ਤੇ ਨਾ ਬਾਅਦ ਇਹਨਾਂ ਦੇ ਵਾਸਤੇ ਇਸ ਪੰਕਤੀ ਨੂੰ ਵਿਚਾਰ ਦੇਣਾ ਚਾਹੀਦਾ ਕਿ ਸਾਜੁਗ ਦੇ ਵਿੱਚ ਵੀ ਤਾਰਾ ਰਾਣੀ ਕੀ ਜਾ ਕੇ ਸੁਣਦੀ ਸੀ ਗੁਰੂ ਬਾਣੀ ਜਦੋਂ ਗੁਰੂ ਐਸੀ ਜੋ ਦੀ ਬਾਣੀ ਸੁਣਦੀ ਸੀ ਨਾ ਤੇ ਜੇ ਗੁਰੂ ਤੇ ਫਿਰ ਕਬੀਰ ਨੇ ਉਹਨਾਂ ਦੀ ਬਾਬਤ ਲਿਖਿਆ ਨਾਮਾ ਜੀਵਾ ਕਬੀਰ ਜੁਲਾਹਾ ਪੂਰੇ ਗੁਰ ਦੇ गात सारे गुरु नानक तो काफी पहला होईने गई थोडा थोडा इन्होंने फर्क है आप आपले ਉਹਨਾਂ ਨੂੰ ਵੀ ਪੂਰਾ ਗੁਰੂ ਮਿਲਿਆ ਉਹਨੇ सदगति प्राप्त है तो मेरा मतलब सिर्फ कहने तो यह कि वो तारा रानी राशि जाके खुंजी गई है गुरु वाणी चोरी जाती है अपने पत्नी तो जाके गुरबाणी खुंजी है कि किस तरह फिर अगो होर चलेगा काम 9 ਵਜ ਗਏ ਨੇ ਉਹ ਘੜੀ ਮੇਰੇ ਸਾਹਮਣੇ ਆ 9 ਵਜ ਗਏ ਨੇ 9 ਵਜੇ ਤੱਕ ਮੈਨੂੰ ਹੁਕਮ ਸੀ ਇਸ ਵਾਸਤੇ ਮੈਂ ਇਹਨੂੰ ਇੱਥੇ ਹੁਣ ਸਮਾਪਤ ਕਰਨਾ ਫਿਰ ਥੋੜੇ ਕੱਲ ਇੱਥੇ ਜੀ ਤੇ ਕੱਲ ਆਪਾਂ ਇਹਨੂੰ ਫਿਰ ਸ਼ੁਰੂ ਕਰ ਲਾਂਗੇ ਤੇ ਸੁਖ ਰੂਪ ਇਸਤਰੀ ਕੀ ਹੋ ਜੀ ਹੁੰਦੀ ਹੈ ਤੇ ਕਿਸ ਤਰ੍ਹਾਂ ਤਾਰਾ ਨਾਲ ਚੋਰੀ ਜਾ ਕੇ ਫਿਰ ਸੁਣੇਗੀ ਤੇ ਇਹ ਅਗਲੇ ਪ੍ਰਸੰਗ ਜਿਹੜੇ ਨੇ ਕੱਲ ਤੋਂ ਫਿਰ ਸ਼ੁਰੂ ਕਰ ਦਿੱਤੇ ਜਾਣਗੇ ਇਹਨਾਂ ਖੁਲਾਸਾ ਨਾਲ ਮੈਂ ਸਾਥ ਸੰਗਤ ਖਾਣਾ ਮੰਗਣਾ ਸਾਹਿਬ ਸ੍ਰੀ ਨਾਮ